ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਇਸ ਕਰਕੇ ਹੈ ਕਿ ਉਹਦਾ ਜਿਹੜਾ ਜਸ ਹੈ ਉਹਦੇ ਜਿਹੜੇ ਗੁਣ ਨੇ ਉਹ ਸੰਸਾਰ 'ਚ ਸਭ ਤੋਂ ਵੱਡੇ ਨੇ ਉਹਦੇ ਬਰਾਬਰ ਦੇ ਕਿਸੇ 'ਚ ਗੁਣ ਨਹੀਂ ਹੈ ਉਹਦੇ ਬਰਾਬਰ ਦੇ ਕਿਸੇ ਦੇ ਵਿੱਚ ਸ਼ਕਤੀ ਨਹੀਂ ਹੈ ਉਹਦੇ ਵਰਗਾ ਕਿਸੇ ਦਾ ਸਾਫ਼ ਮਨ ਨਹੀਂ ਹੈ ਉਹਦੇ ਵਰਗੀ ਕਿਸੇ 'ਚ ਦਿਆਲਤਾ ਨਹੀਂ ਹੈ ਉਹਦੇ ਵਰਗਾ ਕੋਈ ਦਾਤਾ ਨਹੀਂ ਹੈ ਉਹਦੇ ਵਰਗਾ ਕੋਈ ਕਿਰਪਾਲੂ ਨਹੀਂ ਹੈ ਉਹ ਕਿਸੇ ਨੂੰ ਆਪਣਾ ਆਪਣੇ ਵਿਰੋਧੀਆਂ ਨੂੰ ਵੀ ਜਿਹੜੇ ਉਹਨੂੰ ਵਿਰੋਧੀ ਮੰਨਦੇ ਨੇ ਉਹਨਾਂ ਨੂੰ ਵੀ ਆਪਣਾ ਵਿਰੋਧੀ ਨਹੀਂ ਮੰਨਦਾ ਵੈਰ ਵਿਰੋਧ ਨਹੀਂ ਹੁੰਦਾ ਜੀ ਚ ਔਗਣ ਹੈ ਹੀ ਨਹੀਂ ਜਦ ਸਾਰੇ ਗੁਣੇ ਗੁਣ ਨੇ ਐਸਾ ਬੰਦਾ ਹੋਣਾ ਮੁਸ਼ਕਲ ਹੈ ਜੇ ਕੋਈ ਹੈ ਹੁੰਦਾ ਫਿਰ ਉਹ ਸੰਸਾਰ ਦੇ ਨਾਲੋਂ ਅਲੱਗ ਹੋ ਜਾਂਦਾ ਫਿਰ ਉਹ ਪਾਣੇ ਚ ਸਮਾ ਜਾਂਦਾ ਉਸ ਹੁਕਮਾਂ ਵਿੱਚ ਸਮਾ ਜਾਂਦਾ ਉਸ ਇੱਛਾ ਵਿੱਚ ਸਮਾ ਜਾਂਦਾ ਜਿਹੜੀ ਸੱਚਖੰਡ ਵਾਸੀਆਂ ਦੀ ਇੱਛਾ ਹੈ ਬਸ ਵੱਡੀ ਵਡਿਆਈ ਜਾਂ ਸੱਚ ਨਿਓ ਵੱਡੀ ਵਡਿਆਈ ਇਸ ਕਰਕੇ ਵੀ ਹੋਦੀ ਜਿਹੜਾ ਸਾਫ਼ ਕਰਦਾ ਉਹ ਸੱਚ ਤੇ ਆਧਾਰਿਤ ਕਰਦਾ ਕਿਸੇ ਦੀ ਰਿਆਇਤ ਕਿਸੇ ਦੀ ਤਰਫਦਾਰੀ ਬਿਲਕੁਲ ਨਹੀਂ ਕਰਦਾ ਕੋਈ ਠੀਕ ਹੈ ਵੀ ਇੱਥੋਂ ਜਿਹੜੇ ਭਗਤ ਗਏ ਨੇ ਉੱਥੇ ਜਾ ਕੇ ਵੀ ਸਫਾਰਸ਼ ਕਰਨ ਆਪਣੇ ਵੱਡੇ ਵਡੇਰਿਆਂ ਦੀ ਜਿਹੜੇ ਕਸੂਰਵਾਰ ਨੇ ਬਿਲਕੁਲ ਸਾਡੇ ਦਾ ਜਿਹੜੇ ਚੁਣ ਕੇ ਚਲੇ ਜਾਂਦੇ ਨੇ ਆਪਣੇ ਬੰਦੇ ਦੀ ਸਫਾਰਸ਼ ਕਰਦੇ ਨੇ ਪਾਰਲੀਮੈਂਟ 'ਚ ਉੱਥੇ ਗਿਆ ਨਹੀਂ ਕੋਈ ਕਰਦਾ ਸਭ ਇੱਕੋ ਹੀ ਨੇ ਪਹਿਲਾਂ ਇੱਕ ਹੋ ਜਾਂਦੇ ਨੇ ਤਾਂ ਉੱਥੇ ਵੜਨ ਦਿੰਦੇ ਨੇ ਉਹ ਤਾਂ ਅਵਰ ਸੰਗ ਤੋੜੀ ਵਾਲੇ ਜਾਂਦੇ ਨੇ ਉੱਥੇ ਤੁਮ ਸੰਗ ਜੋੜ ਤੇ ਜਦ ਅਵਰ ਸੰਗ ਤੋੜੀ ਹੋਈ ਹੈ ਤਾਂ ਹੀ ਸਾਫ ਹੋ ਸਕਦਾ ਸੱਚ ਦੇ ਆਧਾਰ ਤੇ ਇੱਥੇ ਜਿੰਨੇ ਵੀ ਰਾਜੇ ਬਣਦੇ ਨੇ ਜਾਂ ਮੈਂਬਰ ਪਾਰਲੀਮੈਂਟ ਬਣਦੇ ਨੇ ਨਾ ਅਵਰ ਸੰਗ ਤੋੜੀ ਨਹੀਂ ਉਹਨਾਂ ਨੇ ਜਿੰਨੇ ਵੀ ਸੰਤ ਨੇ ਬਣਦੇ ਬੜੇ ਬੜੇ ਉਹਨਾਂ ਨੇ ਅਵਰ ਤੋੜੀ ਕਿਸੇ ਨੇ ਵੀ ਨਹੀਂ ਹੈ ਭਗਤਾਂ ਨੇ ਅਵਰ ਤੋੜੀ ਹੋਰ ਕਿਸੇ ਨੇ ਨਹੀਂ ਤੋੜੀ ਇਹ ਨਾਮਦੇਵ ਸੀ ਜਿਹੜਾ ਕਹਿ ਰਿਹਾ ਨਾ ਤੂੰ ਮੇਰੀ ਨਾ ਮੈਂ ਤੇਰਾ ਬੂੜਾ ਨਾ ਤੂੰ ਮੇਰੀ ਮਾਂ ਮਾਂ ਨੂੰ ਕਹਤਾ ਤੂੰ ਮੇਰੀ ਮਾਂ ਹੀ ਨਹੀਂ ਮੈਂ ਤੇਰਾ ਪੁੱਤਰੇ ਨਹੀਂ ਜੇ ਤੂੰ ਮੈਨੂੰ ਕਹਿਣੀ ਹੈ ਰਾਮ ਛੱਡ ਦੇ ਅੱਲਾ ਭਜਲ ਰਾਮ ਛਾੜ ਕੇ ਨਾ ਭਜੇ ਹੈ ਜੇ ਤੂੰ ਇਹ ਕਹਿਣੀ ਹੈ ਮਰੀ ਬਾਣੀ ਮੈਂ ਤੇਰਾ ਦਿੱਤਾ ਸਰੀਰ ਨਾਲ ਲੈ ਕੇ ਨਹੀਂ ਜਾਣਾ ਸਾਹਮਣੇ ਇੱਥੇ ਰਹਿਣਾ ਲੈ ਜੀ ਕਰ ਸਰੀਰ ਦਿੱਤਾ ਸੀ ਨਾ ਤੈਨੂੰ ਮੈਂ ਕਿਹੜਾ ਨਾਲ ਲੈ ਕੇ ਜਾਣਾ ਉਹ ਆਤਮਾ ਦੇ ਲੈਵਲ ਤੇ ਬੋਲ ਰਿਹਾ ਦੁਨੀਆ ਸਰੀਰ ਦੇ ਲੈਵਲ ਤੇ ਗੱਲ ਕਰ ਰਹੀ ਹੈ ਆਤਮਾ ਨਾਲ ਮਾਂ ਦਾ ਕੋਈ ਰਿਸ਼ਤਾ ਨਹੀਂ ਆਤਮਾ ਨਾਲ ਪਿਓ ਦੀ ਆਤਮਾ ਦਾ ਕੋਈ ਰਿਸ਼ਤਾ ਨਹੀਂ ਕਿਸੇ ਦੀ ਆਤਮਾ ਨਾਲ ਵੀ ਕਿਸੇ ਦੇ ਮਾਂ ਪਿਓ ਦਾ ਕੀ ਰਿਸ਼ਤਾ ਆਤਮਾ ਦਾ ਦਾਲ ਹੋਈ ਹੋਈ ਹੈ ਦਾਲ ਦਾ ਆਪਸ ਵਿੱਚ ਹੀ ਰਿਸ਼ਤਾ ਦਾਲ ਆਪੇ ਕੋਲ ਚੱਲਦਾ ਦਾਲ ਆਪੇ ਆਪ ਉਪਦੇਸ਼ ਸਮਝੇ ਆਪ ਦਾਲ ਵਾਸਤੇ ਗੱਲ ਹੈ ਨਾ ਅੰਦਰਲਾ ਮਨ ਬਾਹਰਲੇ ਮਨ ਨੂੰ ਸਮਝਾ ਰਿਹਾ ਅੱਧਾ ਸ਼ੁੱਧ ਮਨ ਅਸ਼ੁੱਧ ਮਨ ਨੂੰ ਰਿਹਾ ਵੀ ਤੂੰ ਵੀ ਸ਼ੁੱਧ ਹੋ ਜਾ ਸ਼ੁੱਧ ਹੋਣ ਚ ਸੁਖ ਹੈ ਉਹ ਮੰਨੇ ਨਾ ਮੰਨੇ ਅਲੱਗ ਗੱਲ ਪਰ ਰਿਸ਼ਤਾ ਦੋਹਾਂ ਦਾ ਹੀ ਹੋਰ ਕਿਸੇ ਦਾ ਰਿਸ਼ਤਾ ਨਹੀਂ ਕਿਸੇ ਨਾਲ ਕਿਸੇ ਬਾਲ ਗੁਰੂ ਨਾਲ ਵੀ ਕੋਈ ਰਿਸ਼ਤਾ ਨਹੀਂ ਬਿਲਕੁਲ ਕੋਈ ਰਿਸ਼ਤਾ ਨਹੀਂ ਰਿਸ਼ਤਾ ਦਾ ਰਿਸ਼ਤਾ ਤਾਂ ਉੱਥੇ ਸੱਚਖੰਡ ਜਾ ਕੇ ਹੈ ਸਾਰਿਆਂ ਦਾ ਸੱਚਖੰਡ ਨਾਲ ਰਿਸ਼ਤਾ ਜਾਂ ਸੱਚਖੰਡ ਨਾਲ ਜਿਹਦਾ ਰਿਸ਼ਤਾ ਸਾਰਿਆਂ ਨਾਲ ਹੋ ਗਿਆ ਰਿਸ਼ਤਾ ਜੇ ਕੋਈ ਕਹੇ ਕੱਲੇ ਗੁਰੂ ਨਾਲ ਮੇਰਾ ਰਿਸ਼ਤਾ ਹੈ ਕੱਲੇ ਨਾਮ ਨਾਲ ਸਿੱਖਾਂ ਦਾ ਰਿਸ਼ਤਾ ਵੀ ਗਲਤ ਹੈ ਇਸੇ ਕਰਕੇ ਭਗਤ ਸਾਰੇ ਬਾਣੀ 'ਚ ਰੱਖ ਲਏ ਉਹਨਾਂ ਨੇ ਇਕੱਠੇ ਇੱਕੋ ਜਗ੍ਹਾ ਰੱਖ ਲਏ ਮਤੇ ਕੋਈ ਸੋਚੇ ਸਾਡਾ ਕਿਸੇ ਗੁਰੂ ਨਾਲ ਰਿਸ਼ਤਾ ਹੈ ਜੇ ਜਾਂ ਨਾਮ ਨਾਲ ਰਿਸ਼ਤਾ ਹੋ ਜਾਏ ਕਬੀਰ ਨਾਲ ਰਿਸ਼ਤਾ ਹੈ ਉਹ ਜੇ ਨਾਮ ਦੇ ਨਾਲ ਰਿਸ਼ਤਾ ਹੈ ਉਹ ਜੇ ਰਵਿਦਾਸ ਨਾਲ ਰਿਸ਼ਤਾ ਹੈ ਇਹ ਭਲੇਖਾ ਰਹਿ ਜਾਂਦਾ ਇਹਨਾਂ ਨੂੰ ਨਹੀਂ ਕਿ ਉਹਨਾਂ ਨੂੰ ਜੀ ਨੂੰ ਭਲੇਖਾ ਨਾ ਸਾਡਾ ਰਬਦਾਸ ਨਾਲ ਰਿਸ਼ਤਾ ਨਾਨਕ ਨਾਲ ਹੈ ਨਹੀਂ ਸਿੱਖਾਂ ਦਾ ਵੀ ਭਲੇਖਾ ਰਬਦਾਸ ਨਾਲ ਘੱਟ ਰਿਸ਼ਤਾ ਅੰਦਰੋਂ ਕਹਿੰਦੇ ਨੇ ਚਾਹੇ ਉੱਤੋਂ ਨਹੀਂ ਕਹਿੰਦੇ ਹਕੀਕਤ ਇਹ ਹੈ ਜੇ ਪੋਥੀ ਸਾਹਿਬ ਨਾਲ ਸਾਡਾ ਰਿਸ਼ਤਾ ਹੈ ਪਰਮੇਸ਼ਰ ਨਾਲ ਰਿਸ਼ਤਾ ਪਰਮੇਸ਼ਰ ਦਾ ਥਾਨ ਹੈ ਨਾ ਤਾਂ ਇਹਨੂੰ ਗੁਰੂ ਦਾ ਸਾਥ ਨਹੀਂ ਦੇ ਸਕਦੇ ਪਰਮੇਸ਼ਰ ਦਾ ਸਾਥ ਦਵਾਂਗੇ ਜੇ ਗੁਰੂ ਗੋਬਿੰਦ ਸਿੰਘ ਵਾਲੀ ਗੁਰਿਆਈ ਦੇਤੀ ਫਿਰ ਕੱਲੇ ਗੋਬਿੰਦ ਸਿੰਘ ਨਾਲ ਹਿੱਸਾ ਰਹਿ ਗਿਆ ਬਾਕੀ ਨਹੀਂ ਰਿਹਾ ਸਾਡਾ ਇਹਨਾਂ ਨੂੰ ਕੀ ਪਤਾ ਇਹਨਾਂ ਕੀ ਬਖਾਦ ਪੈਦਾ ਹੋਊਗਾ ਇਹਨਾਂ ਗੱਲਾਂ ਨਾਲ ਗੁਰਿਆਈ ਦੇਉਣ ਨਾਲ ਕੀ ਬਖਾਦ ਪੈਦਾ ਹੋਊ ਇਹਨਾਂ ਨੂੰ ਕੀ ਸਮਝ ਇਸ ਗੱਲ ਦੀ ਕੀ ਕੀ ਬਿਮਾਰੀਆਂ ਪੈਦਾ ਛੱਡ ਗਿਆ ਤੋਂ ਜਿਹੜਾ ਝੂਠ ਦਾ ਬੋਲ ਲਿਆ ਇੱਕ ਵਾਰ ਗੁਰਿਆਈ ਦੇਣ ਦਾ ਉਹਨਾਂ ਨੇ ਬਿਮਾਰੀਆਂ ਕਰੀਆਂ ਪੈਦਾ ਹੋਣਗੀਆਂ ਇਹਨਾਂ ਨੂੰ ਕੀ ਪਤਾ ਇਸ ਗੱਲ ਦਾ ਇਹ ਕਿਹੜਾ ਧਾਰਮਿਕ ਬੰਦੇ ਨੇ ਇਹ ਤਾਂ ਧਾਰਮਿਕ ਬੰਦਿਆਂ ਨੂੰ ਪਤਾ ਹੁੰਦਾ ਇਹ ਤਾਂ ਵਕੀਲ ਨੂੰ ਪਤਾ ਹੁੰਦਾ ਇੱਕ ਬਿਆਨ ਫਿਸਲ ਗਿਆ ਤੇ ਉਹਦਾ ਕੀ ਬਣ ਜਾਣਾ ਇੱਕ ਬਿਆਨ ਜਰਾਗ ਫਿਸਲਿਆ ਹੋਇਆ ਉਹਦਾ ਕੀ ਬਣ ਜਾਣਾ ਤਾਂ ਵਕੀਲ ਨੂੰ ਪਤਾ ਹੁੰਦਾ ਇਹ ਤਾਂ ਗੁਰਮੁਖਾਂ ਨੂੰ ਪਤਾ ਵੀ ਇੱਕ ਥਾਂ ਤੇ ਫਿਸਲੇ ਹੋਏ ਫਿਰ ਖੜਦਾ ਹੀ ਨਹੀਂ ਕਿਤੇ ਔਕੜ ਘਾਟੀ ਰਾਮ ਕੀਆ ਇੱਕ ਥਾਂ ਤੋਂ ਫਿਸਲਿਆ ਪੈਰ ਖੱਡ ਚਲਾ ਜਾਂਦਾ ਇਹ ਕੀ ਜਾਣ ਵੀ ਖੱਡ ਕੀ ਹੈ ਔਗਣ ਘਾਟੀ ਕਿਉਂ ਗਿਆ ਦੂਰ ਇਹਨਾਂ ਨੂੰ ਕੀ ਪਤਾ ਇਸ ਗੱਲ ਦਾ ਇਹ ਤਾਂ ਪੜ ਕੇ ਗਾਉਂਗੇ ਵੱਡੀ ਵਡਿਆਈ ਜਨ ਹੈ ਚਲ ਥੋਂ ਵੱਡੀ ਵਡਿਆਈ ਇਸ ਕਰਕੇ ਵੀ ਹੁੰਦੀ ਉਹਦਾ ਜਿਹੜਾ ਥੋਂ ਅਡੋਲ ਉਹਦੀ ਅਵਸਥਾ ਅਡੋਲ ਹੈ ਅਡੋਲ ਘਰ ਚ ਰਹਿੰਦਾ ਅਡੋਲ ਕੀ ਹੈ ਅਡੋਲ ਆਕਾਸ਼ ਜਿਹੜਾ ਆਕਾਸ਼ ਨਾਲ ਜੁੜਿਆ ਹੋਇਆ ਹੈ ਉਹ ਅਡੋਲ ਹੈ ਜਿਹੜਾ ਮਾਇਆ ਨਾਲ ਜੁੜ ਗਿਆ ਪਾਉਣ ਨਾਲ ਜੁੜ ਗਿਆ ਉਹ ਅਡੋਲ ਨਹੀਂ ਹੈ ਮਨ ਅਡੋਲ ਇਸ ਕਰਕੇ ਮਨ ਮਾਇਆ ਨਾਲ ਜੁੜ ਗਿਆ ਜਿਹੜਾ ਅੱਧਾ ਚਿੱਤ ਹੈ ਉਹ ਅਡੋਲ ਤਾਂ ਹੈ ਉਹ ਆਕਾਸ਼ ਨਾਲ ਜੁੜਿਆ ਹੋਇਆ ਪਰ ਅਡੋਲ ਤਾਂ ਨਹੀਂ ਉਹਨਾਂ ਆਕਾਸ਼ਾ ਸ਼ਰੀਰ ਨਾਲ ਵੀ ਜੁੜਿਆ ਹੈ ਮਨ ਨਾਲ ਵੀ ਉਹਦਾ ਰਿਸ਼ਤਾ ਹੈ ਅਡੋਲ ਹੈ ਵੀ ਅਡੋਲ ਹੈ ਵੀ ਉਹ ਅਡੋਲ ਹੈ ਵੀ ਕਿਉਂਕਿ ਉਹਦਾ ਆਕਾਸ਼ ਦੀ ਨਾਲ ਕਥੋਂ ਅਡੋਲ ਜਿੰਨਾ ਚਿਰ ਸ਼ਰੀਰ ਆ ਉਹਨਾਂ ਚਿਰ ਆਕਾਸ਼ ਵੀ ਅਡੋਲ ਨਹੀਂ ਹੈ ਇਸ ਕਰਕੇ ਅਸਥਿਰ ਕਹੇ ਅਸਥਿਰ ਚੀਤ ਸਥਿਰ ਨਹੀਂ ਕਿਹਾ ਲਫ਼ਜ਼ ਆਸਰ ਜੀਤ ਮਨ ਮਨ ਮੰਨਿਆ ਜੇ ਮਨ ਵੀ ਮੰਨ ਲਿਆ ਤਾਂ ਵੀ ਚੀਤ ਚਿੱਤ ਜੋ ਅਸਰੇ ਹੈ ਸਰੀਰ ਜਿੰਨਾ ਚਿਰ ਹੈ ਉਹਨਾਂ ਜਿਹੜਾ ਅਸਰੇ ਹੈ ਜਿੰਨਾ ਚਿਰ ਸਰੀਰ ਹੈ ਨਾ ਸਮੁੰਦਰ ਵਿੱਚ ਆ ਇਹਨਾਂ ਗੱਲ ਕਦੇ ਵੀ ਫੈਸਲਾ ਬਦਲ ਸਕਦਾ ਜਿੰਨਾ ਚਿਰ ਸਰੀਰ ਦੇ ਵਿੱਚ ਹੈ ਉਹਨਾਂ ਚਿਰ ਨਾ ਸਮੁੰਦਰ ਵਿੱਚ ਫਿਰ ਹੁੰਦਾ ਆਇਆ ਵੀ ਫਿਰ ਨਹੀਂ ਕਿਸ਼ਤੀ 'ਚ ਬੈਠਾ ਫਿਰ ਪਰ ਕਿਸ਼ਤੀ ਜੋ ਹਿਲਦੀ ਚਲਦੀ ਹੈ ਕਿਸ਼ਤੀ ਤਾਂ ਤੁਰਦੀ ਹੈ ਨਾ ਮਸਾ ਗੱਲ ਹੈ ਇਹ ਵੀ ਬੁੱਝਣ ਵਾਲੀ ਗੱਲ ਹੈ ਪੈਰ ਪੈਰ ਤੇ ਗੁਰਬਾਣੀ ਬੁੱਝਣ ਵਾਲੀ ਗੱਲ ਹੈ ਸਾਰੀ ਵੱਡੀ ਵਡਿਆਈ ਜਾਣਿਆ ਲਓ ਵੱਡੀ ਵਡਿਆਈ ਇਸ ਕਰਕੇ ਵੀ ਆਉਂਦੀ ਉਹ ਹਰ ਪ੍ਰਾਣੀ ਦੀ ਭਾਸ਼ਾ ਜਾਣਦਾ ਹਰ ਜੀਵ ਦੀ ਭਾਸ਼ਾ ਜਾਣਦਾ ਜੀਵ ਕਿਹੜੇ ਕਿਹੜੇ ਨੇ ਚਾਰ ਖਾਣੀਆਂ ਤਾਂ ਇੱਥੇ ਹੀ ਨੇ ਚਲੋ ਆਪਾਂ ਹੋਰ ਖਾਣੀਆਂ ਦੀ ਗੱਲ ਨਹੀਂ ਕਰਦੇ ਗੁਰਬਾਣੀ ਨੇ ਵੀ ਕੀਤੀ ਗੁਰਬਾਣੀ ਕਹਿੰਦੀ ਹੈ ਕਿਤਿਆ ਖਾਣੀ ਕਿਤਿਆ ਬਾਣੀ ਜਿਹੜੀਆਂ ਖਾਣੀਆਂ ਨੇ ਸਾਰਿਆਂ ਦੀ ਬਾਣੀ ਜਾਣਦਾ ਬਾਣੀ ਬੋਲੀ ਅਸੀਂ ਤਾਂ ਜਾਣਦੇ ਨਹੀਂ ਬੋਲੀ ਸਾਡੇ ਦੀ ਤਾਂ ਕੋਈ ਜਾਣਦਾ ਨਹੀਂ ਤੇ ਪਰਮੇਸ਼ਰ ਦਾ ਜਾਣਦਾ ਜਾਣਿਆ ਲਾਓ ਨਾਮ ਕਰੀ ਜਾਣਦਾ ਲਾਓ ਸਾਰਿਆਂ ਦਾ ਇਸ ਕਰਕੇ ਨਾਨ ਗੁਰੂ ਨਹੀਂ ਹੋ ਸਕਦਾ ਗੁਰੂ ਪਰਮੇਸ਼ਰ ਹੈ ਕਿਉਂਕਿ ਵੱਡੀ ਵਡਿਆਈ ਜਾਣੇ ਅਲਾਓ ਹਰ ਇੱਕ ਦੀ ਭਾਸ਼ਾ ਜਾਣਦਾ ਉਹ ਜੋ ਉਹਦੇ ਮਨ ਵਿੱਚ ਆ ਉਹਨੂੰ ਬੁੱਝ ਲੈਂਦਾ ਹਰ ਇੱਕ ਕੌਣ ਨੇ ਪਸ਼ੂ ਪੰਛੀ ਬਿਰਖ ਸਾਰਿਆਂ ਦਾ ਅਲਾਓ ਜਾਣਦਾ ਔਰ ਬਿਨ ਬੋਲੇ ਹੀ ਜਾਣਦਾ ਇਹ ਕਰਾਮਾਤ ਆਦਮੀ ਚ ਨਹੀਂ ਹੁੰਦੀ ਚਾਹੇ ਭਗਤ ਵੀ ਹੋਵੇ ਜੇ ਕੋਈ ਮੰਨਦਾ ਤਾਂ ਝੂਠ ਹੈ ਬਿਲਕੁਲ ਕਿਉਂਕਿ ਫਿਰ ਤਾਂ ਉਹਦੀ ਵਡਿਆਈ ਪਰਮੇਸ਼ਰ ਵਾਲੀ ਹੋ ਜੂ ਆਦਮੀ ਦੀ ਫਿਰ ਤਾਂ ਆਦਮੀ ਦੀ ਵਡਿਆਈ ਪਰਮੇਸ਼ਰ ਵਾਲੀ ਹੋ ਜੂਗੀ ਫਿਰ ਉਹਦੀ ਵੱਡੀ ਵਡਿਆਈ ਤਾਂ ਰਹੀ ਨਾ ਵੱਡੀ ਵਡਿਆਈ ਉਹਦੀ ਹੋਈ ਹੈ ਪਾਰਲੀਮੈਂਟ ਦੀ ਵੱਡੀ ਵਡਿਆਈ ਹੈ ਸੱਚਖੰਡ ਦੀ ਵੱਡੀ ਵਡਿਆਈ ਹੈ ਵੱਡੀ ਵਡਿਆਈ ਉਹਦੀ ਰਹੂਗੀ ਜਾਣੇ ਅਗਲੀ ਪੰਕਤੀ ਹੈ ਵੱਡੀ ਵਡਿਆਈ ਬੁੱਝੇ ਸਭ ਪਾਓ ਵੱਡੀ ਵਡਿਆਈ ਬੁੱਝੇ ਸਭ ਪਾਓ ਸਾਰਿਆਂ ਦੀ ਅੰਦਰ ਦੀ ਭਾਵਨਾ ਵੀ ਜਾਣਦਾ ਸਾਰਿਆਂ ਦੇ ਅੰਦਰ ਉਹਨੂੰ ਕਾਹਦੀ ਲੋੜ ਹੈ ਭੁੱਖ ਹੈ ਉਹ ਵੀ ਜਾਣਦਾ ਬਹੁਤ ਭੁੱਖੇ ਹੁੰਦੀ ਹੈ ਕਿਹੜੀ ਚੀਜ਼ ਦੀ ਇਹਨੂੰ ਭੁੱਖ ਹੈ ਉਹ ਜਾਣਦਾ ਮਾਇਆ ਦੀ ਭੁੱਖ ਹੈ ਨਾਮ ਦੀ ਭੁੱਖ ਹੈ ਕਾਦੀ ਭੁੱਖ ਹੈ ਸਭ ਜਾਣਦਾ ਵੱਡੀ ਵਡਿਆਈ ਜਾਂ ਪੁੱਛਣ ਦਾਤ ਔਰ ਇੱਕ ਵਡਿਆਈ ਹੋਰ ਵੀ ਇਸ ਗੱਲ ਉਹਦੀ ਵੱਡੀ ਹੈ ਕਿ ਜੇ ਕਿਸੇ ਨੂੰ ਦਾਤ ਦਿੰਦਾ ਕਿਸੇ ਦਾ ਸਲਾਹ مشورہ ਨਹੀਂ ਕਰਦਾ ਗੋਲਡੀ ਨਾਲ ਉਹਦੇ ਖਿਲਾਫ ਬੰਦੇ ਹੁਣ ਫਰਜ਼ ਕੀਤਾ ਕੁਝ ਉਹ ਚਾਹੁੰਦੇ ਹੁਣ ਵੀ ਇੱਧਰ ਵੀ ਨਾ ਪਵੇ ਤਾਂ ਇੱਧਰ ਪੈ ਜਵੇ ਉਹ ਜਿੱਥੇ ਮਰਜੀ ਉੱਥੇ ਪਾ ਦਿੰਦੇ ਪੁੱਛਦਾ ਨਹੀਂ ਕਿਸੇ ਨੂੰ ਵੀ ਭਾਈ ਬਟਨਾ ਵੱਟ ਛੱਡ ਜਾਂਦਾ ਜਿਹਨੂੰ ਦਾਤ ਕੋਈ ਵੀ ਦੇਣੀ ਹੈ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਉਹਨੂੰ ਨਾ ਪੁੱਛ ਦੇਣ ਵੇਲੇ ਪੁੱਛਦਾ ਨਾ ਲੈਣ ਵੇਲੇ ਪੁੱਛਦਾ ਜਿਹਨੂੰ ਮਰਜ਼ੀ ਦੇ ਦਿੰਦਾ ਜਿਹਨੂੰ ਮਰਜ਼ੀ ਲੈ ਲੈਂਦਾ ਪੁੱਛਣਾ ਦਾਤ ਉਹਨੂੰ ਪੁੱਛਣਾ ਨਹੀਂ ਪੈਂਦਾ ਕਿਸੇ ਨੂੰ ਉਹ ਕਿਸੇ ਤੇ ਨਿਰਭਰ ਨਹੀਂ ਹੈ ਜੇ ਚਾਹੁੰਦਾ ਹੋ ਜਾਂਦਾ ਹਾਂਜੀ ਵੱਡੀ ਵਡਿਆਈ ਜਾਂ ਆਪੇ ਆਪ ਇਸ ਕਰਕੇ ਵੀ ਵੱਡੀ ਵਡਿਆਈ ਹੈ ਕਿ ਕਿਸੇ ਦੇ ਉੱਤੇ ਉਹ ਡਿਪੈਂਡੈਂਟ ਨਹੀਂ ਆਪਣੇ ਆਪ ਤੇ ਡਿਪੈਂਡੈਂਟ ਹੈ ਕਿਸੇ ਦਾ ਡਿਪੈਂਡੈਂਟ ਨਹੀਂ ਹੈ ਉਹਨੂੰ ਕਿਸੇ ਦੀ ਲੋੜ ਨਹੀਂ ਹੈ ਆਪੇ ਆਪ ਹਰ ਚੀਜ਼ ਦਾ ਮਾਲਕ ਹੈ ਨੂੰ ਜਿਹੜੀ ਲੋੜ ਹੈ ਉਹਦੇ ਕੋਲ ਹੈ ਸਭ ਆਪੇ ਆਪ ਦਾ ਮਤਲਬ ਹੈ ਉਹ ਕਿਸੇ ਤੇ ਵੀ ਡਿਪੈਂਡੈਂਟ ਨਹੀਂ ਕਿਸੇ ਪੱਖੋਂ ਕਿਸੇ ਤੇ ਡਿਪੈਂਡੈਂਟ ਹੈਗੀ ਨਹੀਂ ਇੰਡੀਪੈਂਡੈਂਟ ਹੈ ਕੋਈ ਕਿਸੇ ਦਾ ਦਬਾਅ ਹੇਠ ਨਹੀਂ ਹੈ ਤਾਂ ਹੀ ਤਾਂ ਪੁੱਛਣਾ ਦਾਤ ਪੁੱਛ ਕਹਿ ਨਹੀਂ ਦਿੰਦਾ ਕੋਈ ਕਿਸੇ ਦੀ ਸਿਫਾਰਸ਼ ਨਹੀਂ ਹੈ ਇਹ ਜੀਆਂ ਗੱਲਾਂ ਲਿਖੀਆਂ ਹੋਈਆਂ ਨੇ ਸ਼ਾਸਤਰਾਂ 'ਚ ਸੁਪਾਰਸਾਂ ਵਾਲੀਆਂ ਸੰਤ ਹੁਣ ਵੀ ਕਹਿੰਦੇ ਨੇ ਅਰਦਾਸ ਕਰਾਉਂਦੇ ਨੇ ਲੋਕ ਸੰਤਾਂ ਤੋਂ ਇਹ ਸਭ ਭਲੇਖੇ ਪਾਏ ਹੋਏ ਨੇ ਉਹਨਾਂ ਦੇ ਭਲੇਖਿਆਂ ਦੇ ਖਿਲਾਫ ਗੱਲ ਹੈ ਵੀ ਦਾਤ ਕਿਸੇ ਨੂੰ ਪੁੱਛ ਕੇ ਨਹੀਂ ਦੇਣੀ ਇਸ ਕਰਕੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਵੀ ਸਾਨੂੰ ਅਰਦਾਸ ਚਾਹੀਦੀ ਹੈ ਕਿਸੇ ਦਾ ਅਰਦਾਸ ਕਰਾਉਣ ਦੀ ਲੋੜ ਨਹੀਂ ਪਰ ਲੋਕ ਕਰਾਉਂਦੇ ਨੇ ਠੱਗ ਸੰਤ ਕਰਦੇ ਨੇ ਉਹ ਇਹ ਨਹੀਂ ਕਹਿੰਦੇ ਵੀ ਸਾਡਾ ਅਸੀਂ ਭਾਈ ਅਸੀਂ ਨਹੀਂ ਕਰਦੇ ਹਾਂ ਮੰਗਣੀ ਤਾਂ ਪਹਿਲੀ ਤਾਂ ਗੱਲ ਹੈ ਜਿਹੜਾ ਆਦਮੀ ਆਪਣੇ ਵਾਸਤੇ ਆਪ ਨਹੀਂ ਮੰਗਦਾ ਜੇ ਅਬਲ ਦਾ ਲੋੜ ਨਹੀਂ ਮੰਗਣ ਦੀ ਮੇਰੇ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਪਰ ਜੇ ਕੋਈ ਮੰਗਦਾ ਵੀ ਹੈ ਪਰ ਆਪ ਕਿਉਂ ਨਹੀਂ ਮੰਗਦਾ ਉਹ ਸਾਈਕਲ ਮੈਨੂੰ ਚਾਹੀਦਾ ਮੈਂ ਕਹਾਂ ਵੀ ਉਹਦੇ ਬਿਨਾਂ ਮੰਗਣ ਜਾਣਾ ਨਹੀਂ ਵੀ ਤੂੰ ਲਿਆ ਦੇ ਵੀ ਉਹਨਾਂ ਦੇ ਘਰ ਮੈਂ ਤਾਂ ਜਾਣਾ ਨਹੀਂ ਮੰਗਣਾ ਮੈਂ ਛੋਟਾ ਹੋਊਗਾ ਜੇ ਮੰਗੂ ਮੈਂ ਜਾ ਕੇ ਤੂੰ ਮੈਨੂੰ ਲੈ ਦੇ ਮੰਗ ਕੇ ਆ ਤੂੰ ਕਹਿੰਦਾ ਉਹਨੂੰ ਸਾਈਕਲ ਚਾਹੀਦਾ ਤੇ ਤੂੰ ਅਫਸਰ ਹੈ ਤੈਨੂੰ ਸੁਣਿਆ ਦੇ ਤੇਰੇ ਜਾ ਕੇ ਤੂੰ ਤਾਂ ਵੱਡਾ ਹੋਇਆ ਪਰਮੇਸ਼ਰ ਨੂੰ ਇਹ ਵੀ ਹੰਕਾਰ ਦਾ ਪ੍ਰਤੀਕ ਹੈ ਤੂੰ ਨਹੀਂ ਮੰਗਦਾ ਤੂੰ ਹੰਕਾਰੀ ਹੈ ਫਿਰ ਉਹ ਲੈ ਕੇ ਦਿੰਦਾ ਮੂਰਖ ਜਿਹੜਾ ਸਵਾਸ ਕਰਦਾ ਮੂਰਖ ਹੈ ਇੱਥੇ ਹੀ ਹੈ ਉਹ ਹੰਕਾਰੀ ਆ ਮੂਰਖ ਹੰਕਾਰੀ ਤਾਂ ਇਹਦਾ ਉਹਨੂੰ 100 ਰੁਪਇਆ ਫੜਾਉਂਦਾ ਵੀ ਤੂੰ ਅੱਗੇ ਦੇ ਅਰਦਾਸ ਕਰਾਉਂਦਾ 100 ਰੁਪਇਆ ਦੇ ਕੇ ਹੰਕਾਰੀ ਨਾ ਵੀ ਤੂੰ ਲੈ ਨੋਟ ਮੰਗ ਤੂੰ ਉਹ ਹੰਕਾਰੀ ਮੂਰਖ ਲੋਭੀ ਹੈ ਉਹਨੂੰ 100 ਰੁਪਇਆ ਮਿਲਦਾ ਮਿਲਦਾ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ ਕਿਸੇ ਨੂੰ ਕੀ ਹੈ ਜੇ ਕਿਸੇ ਨੂੰ ਮਿਲਦਾ ਹੁੰਦਾ ਤਾਂ ਗੁਰਦੁਆਰੇ ਮਿਲ ਜਾਂਦੇ ਸੇਵਾ ਸੰਭਾਲ ਜਿਹੜੀ ਹੈ ਗੋਲ ਕੇ ਮਿਲ ਜਾਂਦੀ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਉਹ ਤਾਂ ਮਿਲੀ ਨਹੀਂ 40 ਸਾਲ ਹੋ ਗਏ ਹੋਰ ਕੀ ਮਿਲਣਾ ਉਹ ਲੋਕ ਫਿਰ ਨਹੀਂ ਸਮਝਦੇ ਲੋਕ ਵੀ ਨਹੀਂ ਸਮਝਦੇ ਹੁੰਦੇ ਲੋਕ ਵੀ ਨਹੀਂ ਸਮਝਦੇ ਹੁੰਦੇ ਨਾ ਗੱਲਾਂ ਨੂੰ ਉਹ ਜ਼ਰਾ ਚਲੇ ਜਾਂਦੇ ਨਾਨਕ ਕਾਰਨ ਕਥਨੀ ਜਾਏ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਨਾਨਕ ਕਹਿੰਦਾ ਉਹਦੀ ਜਿਹੜੀ ਕਾਰ ਹੈ ਜੋ ਕੁਝ ਕਰ ਰਿਹਾ ਹੈ ਇਹ ਕਥਨ ਤੋਂ ਪਰੇ ਹੈ ਕਾਰ ਕਥਨ ਦੀ ਲੋੜ ਵੀ ਹੈ ਨਹੀਂ ਥੋੜਾ ਜਿਹਾ ਐਵੇਂ ਨਮੂਨਾ ਜਿਹਾ ਦਿਖਾਇਆ ਕਾਰ ਦਾ ਐਵੇਂ ਥੋੜਾ ਜਿਹਾ ਗਿਆਨ ਕਰਾਤਾ ਕਾਰ ਕਥਨ ਦੀ ਲੋੜ ਨਹੀਂ ਸਾਨੂੰ ਕਥਨੀਆਂ ਨਹੀਂ ਜਾ ਸਕਦੀ ਫਿਰ ਕੱਟ ਕੇ ਵੀ ਕੀ ਕਰਾਂਗੇ ਕਾਰ ਕਥਨ ਨਾਲ ਆਪਣਾ ਆਪਣੀ ਪਛਾਣ ਹੋਣਾ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਜੋ ਕੀਤਾ ਹੁਣ ਤੱਕ ਹੋ ਚੁੱਕਿਆ ਆ ਜੋ ਨੇ ਕਰਨਾ ਹੈ ਅੱਗੇ ਨੂੰ ਉਹਦੀ ਰਜ਼ਾ ਦੇ ਬਿਨਾਂ ਨਹੀਂ ਹੋ ਸਕਦਾ ਜੋ ਨੇ ਕਰਨਾ ਜਾਂ ਕਰ ਚੁੱਕਿਆ ਉਹਦੀ ਰਜ਼ਾ 'ਚ ਹੋਇਆ ਹੋਰ ਕਿਸੇ ਦਾ ਕੋਈ ਦਖਲ ਨਹੀਂ ਸਰਬ ਰਜਾਏ ਰਜਾਏ ਸਾਰਾ ਉਹਦੀ ਰਜ਼ਾ 'ਚ ਕਰਨਾ ਆ ਜੋ ਕਰਨਾ ਹੈ ਜਿਹੜਾ ਇਹ ਨਾ ਕੋਈ ਕਹੇ ਵੀ ਕੱਲ ਨੂੰ ਖਾਂਦੀ ਇਹ ਗੱਲ ਬਦਲ ਜੂਗੀ ਆਉਣ ਵਾਲੇ ਸਮੇਂ 'ਚ ਵੀ ਉਹਦਾ ਕੀਤਾ ਹੋਊਗਾ ਪਿੱਛੇ ਵੀ ਉਹਦਾ ਕੀਤਾ ਹੋਇਆ